ਇਹ ਹਰ ਰਸ ਪੀ ਪਾਵੇ ਜਨ ਕੋਏ ਅਮਰਤ ਪੀਵੇ ਅਮਰ ਸੋ ਹੋਏ ਇਹ ਹਰ ਰਸ ਹਰ ਰਸ ਕੀ ਹੈ ਜਿਹੜਾ ਜਪ ਹੈ ਨਾ ਜਪ ਜਿਹੜੀ ਕੁਰਬਾਨੀ ਹੈ ਜਿਸ ਪ੍ਰਸਾਦ ਐਸਾ ਪ੍ਰਭ ਜਿਹੜਾ ਜਪ ਹੈ ਜੋ ਹਰ ਰਸ ਬੁਲਦਾ ਇਹ ਹਰ ਰਸ ਆ ਗੁਰਬਾਣੀ ਹਰ ਰਸ ਇਹ ਹਰ ਰਸ ਪਾਵੇ ਜਨ ਕੋਏ ਇਹ ਹਰ ਰਸ ਜਦ ਪਾਉਂਦਾ ਜਦ ਗੁਰਬਾਣੀ ਨੂੰ ਪ੍ਰੇਮ ਕਰਦਾ ਤਾਂ ਹਰ ਰਸ ਬਣਦੀ ਜਾਂ ਨਹੀਂ ਬਣਦੀ ਉਹਦੀ ਜੇ ਆਮਦਨ ਦਾ ਸਾਧਨ ਬਣਾਉਂਦਾ ਹਰ ਰਸ ਕਿੱਥੇ ਫਿਰ ਤਾਂ ਬੇਖਰਾਸ ਹੈ ਜਿਹੜੇ ਆਮਦਨ ਦਾ ਸਾਧਨ ਬਣਾਉਂਦੇ ਨੇ ਉਹਨਾਂ ਵਾਸਤੇ ਵਿਖਿਆ ਰਸ ਹੈ ਉਹਨਾਂ ਵਾਸਤੇ ਸਰਾਫ ਰੂਪ ਹੈ ਲక్ష్మణ ਲਖਮਣ ਮੂਇਓ ਸਰਾਫ ਇਹ ਸ਼ਰਾਬ ਮਾਰ ਮਾਰ ਜਾਣਾ ਉਹਨਾਂ ਨੂੰ ਸਰਾਪੇ ਗਏ ਜੇ ਗੁਰਬਾਣੀ ਦੇ ਲੜ ਲੱਗ ਕੇ ਵੀ ਤੁਸੀਂ ਨਰਕਾਂ 'ਚ ਪੈ ਗਏ ਕਹਾਂ ਹੋਰ ਬੁੱਧ ਭ੍ਰਸ਼ਟ ਹੋ ਗਈ ਤੇ ਇਤੋਂ ਬੜਾ ਸ਼ਰਾਬ ਹੋਰ ਕੀ ਹੋਊਗਾ ਇਹ ਬੜਾ ਸ਼ਰਾਬ ਕੀ ਹੋਊਗਾ ਹਾਂਜੀ ਇਹ ਹਰ ਰਸ ਪਾਵੇ ਜਨ ਕੋਏ ਇਹ ਹਰ ਰਸ ਪਾਵੇ ਜਨ ਕੋਏ ਕੋਈ ਬਿਰਲਾ ਹੋਊਗਾ ਜਿਹਨੂੰ ਇਹ ਹਰ ਰਸ ਮਿਲ ਜਾਣਾ ਸਮਝਣਾ ਭੀੜ ਬਹੁਤ ਹੋਊਗੀ ਗੁਰਦੁਆਰੇ ਭੀੜ ਬਹੁਤ ਹੋਊਗੀ ਗੁਰਬਾਣੀ ਸੁਣਨ ਵਾਲਿਆਂ ਦੀ ਉਹਨਾਂ ਜੋ ਹਰ ਰਸ ਕਿਸੇ ਬਿਰਲੇ ਨੂੰ ਪ੍ਰਾਪਤ ਹੋਣ ਹਰ ਰਸ ਉਹਨੂੰ ਪ੍ਰਾਪਤ ਹੋਊ ਜਿਹੜਾ ਇਹਨੂੰ ਸਮਝ ਲੂ ਬੁੱਝ ਲੂ ਔਰ ਮੰਨ ਲੂ ਮੰਨਣੇ ਤੇ ਪ੍ਰਾਪਤ ਹੈ ਨਾ ਮੰਨਣੇ ਤੇ ਵੀ ਪ੍ਰਾਪਤ ਨਹੀਂ ਨਾ ਮੰਨਣੇ ਤੇ ਵੀ ਪ੍ਰਾਪਤ ਨਹੀਂ ਇਹ ਨਾ ਮੰਨਣੇ ਤੇ ਵੀ ਥੱਲੇ ਨਿਕਲ ਜਾਂਦਾ ਹੈ ਜੇ ਭਾਂਡਾ ਕੱਚਾ ਹੋਵੇ ਹਿਰਦਾ ਤਾਂ ਇਹ ਹਰ ਰਸ ਦੀ ਧਾਰ ਛੇ ਕਰਕੇ ਪਾਰ ਚਲੀ ਜਾਂਦੀ ਹੈ ਮਾਇਆ ਦੇ ਭਾਂਡੇ 'ਚ ਨਹੀਂ ਡਿੱਗਦਾ ਹੈ ਸੱਚ ਦੇ ਭਾਂਡੇ ਚ ਦਿਖਦਾ ਸੋਨਾ ਸੋਨਾ ਸੱਚ ਨੂੰ ਕੰਚਨ ਦੇਹੀ ਦੇ ਵਿੱਚ ਜਿਹੜੀ ਦੇਹ ਵਿੱਚ ਕੱਚ ਨਾ ਰਹੇ ਮਾਇਆ ਨਾ ਰਹੇ ਕੰਚਨ ਦਾ ਮਤਲਬ ਸੋਨਾ ਨਹੀਂ ਹੁੰਦਾ ਕੰਚਨ ਕੱਚ ਨਾ ਰਹੇ ਜਿੱਥੇ ਮਾਇਆ ਨਾ ਰਹੇ ਮਾਇਆ ਤੋਂ ਰਹਿਤ ਹਿਰਦੇ ਵਿੱਚ ਟਿਕਦਾ ਜਿੱਥੇ ਮਾਇਆ ਹੋਵੇ ਹਿਰਦੇ 'ਚ ਮਾਇਆ ਹੋਵੇ ਉੱਥੇ ਟਿਕਦਾ ਹੀ ਨਹੀਂ ਉੱਥੇ ਕੱਚਾ ਉੱਥੇ ਦੀ ਬਾਹਰ ਨਿਕਲ ਜਾਣਾ ਜਿੱਥੇ ਲੋਭ ਦਾ ਜਗਾ ਵੀ ਅੰਸ਼ ਉੱਥੇ ਦੀ ਗਲੀ ਕਰ ਦੇਣੀਆਂ ਨੇ ਜਿੱਥੇ ਕਮੀ ਆ ਉੱਥੇ ਹੀ ਕਦਾ ਵਾਜਣੀ ਆ ਪੀਮ ਦੀ ਉੱਥੇ ਦੁਸਾਸਣ ਨੇ ਮਰ ਜਾਣਾ ਜਿਹੜੀ ਜਗ੍ਹਾ ਨਜ਼ਰ ਨਹੀਂ ਨਾ ਆਈ ਅੰਦਰ ਹਿਰਦੇ 'ਚ ਸਾਨੂੰ ਮਾਂ ਜਿਹੜੀ ਜਦ ਸਾਸਣ ਨੰਗਾ ਹੋ ਕੇ ਜਾਂਦਾ ਮਾਂ ਦੇ ਸਾਹਮਣੇ ਤੇ ਜਿਹੜੀ ਜਗ੍ਹਾ ਉਹਨੂੰ ਉਹਦੀ ਨਿਗਾਹ ਜੇ ਨਹੀਂ ਨਾ ਆਈ ਉੱਥੇ ਕੱਚ ਰਹਿ ਗਿਆ ਜੇ ਆਪਣੇ ਗਰਬਾਨ ਮੇ ਨਹੀਂ ਜਾਗਦੀ ਨਾ ਮਾਂ ਮਤ ਬੁੱਧ ਕਿਤੇ ਖੋਟ ਪਈ ਆ ਉੱਥੇ ਦੀ ਨਿਕਲ ਜਾਣਾ ਹੀ ਗਲੀ ਤਾਂ ਕਿ ਆਪਣੇ ਗਰਬਾਨ ਮੇ ਸੇ ਨੀਵਾ ਜਿੱਤੇ ਕੋਈ ਔਗਣ ਪਿਆ ਉੱਥੇ ਦੀ ਔਗਲੀ ਹੋ ਜਾਣੀ ਟਿਕਣੀ ਨਹੀਂ ਬਾਣੀ ਉੱਥੇ ਅੰਦਰ ਇਹ ਟਿਕਣੀ ਕਮੀ ਦੇਖੋ ਕਿੱਥੇ ਆ ਪਹਿਲਾਂ ਦੁੱਧ ਪਾਉਣਾ ਹੋਵੇ ਕਿਸੇ ਭਾਂਡੇ 'ਚ ਦੇਖਣਾ ਕਿ ਛੇਕ ਤਾਂ ਨਹੀਂ ਜੇ ਛੇਕ ਹੋਵੇ ਦੁੱਧ ਪਾ ਦਾਂਗੇ ਜਿੱਤੇ ਔਗਣਾ ਤੇ ਛੇਕ ਹੈ ਕਬੀਰ ਬੇੜਾ ਜਰਜਰਾ ਫੂਟੇ ਛੇਕ ਪਹਿਲਾਂ ਤਾਂ ਹਜ਼ਾਰਾਂ ਹੀ ਛੇਕ ਨੇ ਪਹਿਲਾਂ ਤਾਂ ਹਜ਼ਾਰਾਂ ਹੀ ਛੇਕ ਨੇ ਜਿੱਦਾਂ ਔਗਣਾ ਉਹਨਾਂ ਹੀ ਛੇਕ ਨੇ ਤੇ ਗੁਰਬਾਣੀ ਤੁਹਾਡੀ ਸੁਣੀ ਹੈ ਕੀ ਕਰੂਗਾ ਤਾਂ ਉਹ ਜਾਲੀ ਹੈ ਇਧਰ ਪਾਈ ਜਾ ਉਧਰ ਡਿਗੜੀ ਜਾਂਦੀ ਹੈ ਇਹ ਤਾਂ ਸਾਰੇ ਸੁਰਾਖ ਬੰਦ ਕਰੇ ਤੇ ਟਿਕਦੀ ਆ ਆਵੇਂ ਨਹੀਂ ਟਿਕਦੀ ਆ ਸੁਰਾਖ ਬੰਦ ਕਰਦੀ ਆ ਫਿਰ ਟਿਕਦੀ ਆ ਬੰਦ ਹਜ਼ਾਰਾਂ ਸ਼ੇਖਣਾ ਅੰਦਰ ਟਿਕਦੀ ਕਿਉਂ ਨਹੀਂ ਬਾਣੀ ਕਿਸੇ ਦੇ ਅਸਰ ਕਿਉਂ ਨਹੀਂ ਹੁੰਦਾ ਛੇਕ ਨੇ ਮੋਗਲਾਂ ਨੇ ਹਾਂਜੀ ਇਹ ਹਰ ਰਸ ਪਾਵੇ ਜਨ ਕੋਏ ਜਨ ਕੋਏ ਅਮਰਤ ਪੀਵੇ ਅਮਰ ਸੋ ਹੋਏ ਪਾਵੇ ਜਨ ਕੋਏ ਪਾਵੇ ਦਾ ਮਤਲਬ ਪਾਵੇ ਉਹਦੇ ਚ ਹੀ ਹੈ ਜੇ ਜੇ ਉਹਦੇ ਟੇਕਿਆ ਗਿਆ ਅੰਦਰ ਜੇ ਝਾੜੀ ਤੇ ਪਾਉਂਦੇ ਰਹੋ ਥੱਲੇ ਨਿਕਲਦਾ ਰਹੇ ਤੇ ਪਾਇਆ ਤਾਂ ਹੈ ਨਹੀਂ ਝਾੜੀ ਨੇ ਕੀ ਪਾਇਆ ਉਹ ਚਾਹ ਪਾਉਣੀ ਵੀ ਹੁੰਦੀ ਹੈ ਚਾਹ ਪੋਣੀ ਜੇ ਕੋਈ ਚਾਹ ਪੀਂਦਾ ਦੇਖੇ ਕੱਪਾ ਹੀ ਪੈਂਦੀ ਹੈ ਜਾਂ ਫਿਰ ਪੀਣ ਵਾਸਤੇ ਉਹ ਕੁੜੀ ਸਾਰੀ ਉਸੇ ਨੇ ਕੁੜੀ ਤਾਂ ਉਸੇ ਲੱਗੀ ਤਾਂ ਉਸੇ ਦਿੰਦੀ ਹੈ ਗ੍ਰੰਥੀ ਦਾ ਮੂੰਹ ਜੀ ਨੰਗੀ ਆ ਰਾਗੀਆਂ ਦਾ ਮੂੰਹ ਜੀ ਉਹ ਬਾਣੀ ਨੰਗੀ ਉਹਨਾਂ ਦੇ ਬੱਲੇ ਦਾ ਕੁਝ ਨਹੀਂ ਆਉਂਦਾ ਜਾ ਪੁਣੀ ਉਹ ਤਾਂ ਜਾ ਪੁਣੀ ਮੌਕਾ ਆ ਜਾਂਦਾ ਕੰਮ ਉਹ ਤਾਂ ਸੰਗਤ ਵਿੱਚੋਂ ਕਿਸੇ ਦੀ ਪਿਆਲੀ ਕਾਇਮ ਹੋਵੇ ਟੁੱਟੀ ਨਾ ਹੋਵੇ ਉਹ ਜੇ ਮਨ ਜੁੜਿਆ ਹੋਵੇ ਕੋਇਆ ਹੋਵੇ ਖੱਪਰ ਉਹਦਾ ਕਟਿਆ ਨਾ ਹੋਵੇ ਉਹਦੇ ਪੱਲ ਪੈ ਜਾਂਦੀ ਹੈ ਪਹਿਲਾਂ ਹੀ ਦੋ ਟੋਟੇ ਹੋਏ ਨੇ ਕੌਲਾ ਜਿਹੜਾ ਉਹਦੇ ਤਾਂ ਦੋ ਟੋਟੇ ਹੋਏ ਹੋਏ ਨੇ ਪਾਵੇ ਕਿਹੜੇ ਪਾਸੇ ਜਿਹੜਾ ਉਹਦਾ ਬਾਟਾ ਹੈ ਉਹਦਾ ਵਿਚਾਲੇ ਫਟਿਆ ਖਟਿਆ ਹੋਇਆ ਹਰੀ ਰੀਨ ਦੋ ਟੋਟੇ ਨੇ ਉਹ ਵੀ ਉਦੋਂ ਖੱਪਰ ਹੈ ਉਹ ਵੀ ਉਦੋਂ ਖੱਪਰ ਹੈ ਵੀ ਵੇ ਪਹਿਲਾਂ ਬਾਟੇ ਠੀਕ ਕਰ ਲੋ ਸਿੱਧੇ ਕਰ ਲੋ ਭਾਂਡੇ ਸਿੱਧੇ ਕਰ ਲੋ ਫਿਰ ਉਹਨਾਂ ਦੇ ਸਲਾਖ ਬੰਦ ਕਰ ਲੋ ਫਿਰ ਸੁਣ ਲਿਓ ਬਾਣੀ ਕੋਈ ਨਹੀਂ ਬਾਣੀ ਸੁਣ ਸੁਣ ਕੇ ਹੀ ਹੋਣੇ ਨੇ ਵੀ ਸਿੱਧੇ ਖੱਪਰ ਵੀ ਬਾਣੀ ਸੁਣ ਕੇ ਹੀ ਹੋਣੇ ਨੇ ਛੇਕ ਵੀ ਬੰਦ ਪਾਣੀ ਸੁਣ ਕੇ ਹੋਣੇ ਨੇ ਤਾਂ ਕੁਝ ਟਿਕਣਾ ਵਿੱਚ ਵਰਨਾ ਨਹੀਂ ਟਿਕਣਾ ਆ ਜਿਹੜਾ ਸਿਸਟਮ ਹੈ ਇਹਦੇ ਨਾਲ ਕੋਈ ਨਹੀਂ ਟਿਕਣਾ ਇਹਦੇ ਨਾਲ ਤਾਂ ਸਮਾਂ ਖਰਾਬ ਹੋ ਗਿਆ ਕੰਮ ਜਿਹੜੀ ਮਾੜੀ ਮੋਟੀ ਸਿੱਖੀ ਪਹਿਲਾਂ ਸੀਗੀ ਉਹ ਵੀ ਖਤਮ ਹੋ ਗਈ ਜਿੰਨੀ ਮਾਇਆ ਦੀ ਝਟਕ ਭਟਕ ਆ ਗਈ ਜ਼ਿਆਦਾ ਉਹਨੇ ਸਰਾਖ ਬੜੇ ਕਰਤੇ ਹਾਂਜੀ ਇਹ ਹਰਸ ਪਾਵੇ ਜਨ ਕੋਏ ਅਮਰਤ ਪੀਵੇ ਅਮਰ ਸੋ ਹੋਏ ਅਮਰਤ ਪੀਵੇ ਅਮਰ ਸੋ ਹੋਏ ਜਿਹੜਾ ਅਮਰਤ ਪੀ ਲੈਂਦਾ ਅਮਰ ਹੋ ਜਾਂਦਾ ਅਮਰਤ ਪੀਵੇ ਕਾਦੇ ਨੂੰ ਪਹਿਲੀ ਗੱਲ ਤਾਂ ਅਮਰਤ ਇਹ ਜੋ ਫੜ ਕੇ ਕੋਈ ਦਵੇ ਤਾਂ ਹੀ ਹੈ ਲੜਕਦਾ ਦਾ ਛੱਪੜ ਦਾ ਪਾਣੀ ਹੈ ਗੁਰਬਾਣੀ ਦੇ ਵਿਚਾਰ ਤਾਂ ਬੰਦ ਕੀਤੀ ਹੋਈ ਹੈ ਗੁਰਬਾਣੀ ਦੀ ਖੋਜ ਤਾਂ ਬੰਦ ਕੀਤੀ ਹੋਈ ਹੈ ਜਿਹੜੀ ਖੋਜ ਵੀ ਆ ਉਹ ਵੀ ਪੁੱਠੇ ਜਾਣ ਬੁੱਝ ਕੇ ਪੁੱਠੇ ਅਰਥ ਕੀਤੇ ਹੋਏ ਨੇ ਪੁੱਠੇ ਅਰਥਾਂ ਨੂੰ ਸਿੱਧੇ ਕਰਨ ਨੂੰ ਤਿਆਰ ਨਹੀਂ ਤਾਂ ਫਿਰ ਅਮਰ ਤੇ ਕਿਹਨੇ ਪੀਣਾ ਸੀ ਅਮਰ ਕਿਹਨੇ ਆਣਾ ਸੀ ਅਮਰ ਹੁਣ ਦੀ ਤਾਂ ਗੱਲ ਹੀ ਨਹੀਂ ਚੱਲ ਰਹੀ ਗੁਰਦੁਆਰਿਆਂ 'ਚ ਨਾਲੇ ਮਨ ਵੀ ਗਿਆ ਕਿ ਪੁੱਠੇ ਨੇ ਹਾਂ ਹਾਂ ਮੰਨਦੇ ਵੀ ਨੇ ਅਸ ਪੁੱਠੇ ਨੇ ਠੀਕੇਦਾਰ ਰਿਜੈਕਟ ਕਰਦੇ ਉਹ ਉਹਨਾਂ ਚਾਹੀਦੀ ਮਾਇਆ ਲੋੜ ਨਹੀਂ ਨਾ ਜੀ ਉਹਦਾ ਰਾਜ ਦੀ ਗੱਲ ਕਰਦੇ ਨੇ ਉਸੇ ਦੀ ਗੱਲ ਨਹੀਂ ਕਰਦੇ ਗੁਰਬਾਣੀ ਕਹਿੰਦੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮੁਕਤੀ ਦੀ ਇੱਛਾ ਨਹੀਂ ਹੈ ਮੁਕਤੀ ਦੇ ਗਾਹਾਂ ਦੀ ਕੁਝ ਸਾਡੇ ਕੋਲ ਹੈ ਸਾਡਾ ਟਾਰਗੇਟ ਮੁਕਤੀ ਤੋਂ ਵੀ ਅੱਗੇ ਉਹਨਾਂ ਦਾ ਤਾਂ ਮੁਕਤੀ ਵੀ ਹੈ ਨਹੀਂ ਟਾਰਗੇਟ ਹਿੰਦੂ ਦਾ ਟਾਰਗੇਟ ਮੁਕਤੀ ਸੀ ਸਿੱਖ ਦਾ ਟਾਰਗੇਟ ਮੁਕਤੀ ਵੀ ਹੈ ਉਦੋਂ ਵੀ ਗਿਆ ਹਾਂਜੀ ਉਸ ਪੁਰਖ ਦਾ ਹੀ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਣਤਾ ਅਸਲ ਦੇ ਵਿੱਚ ਹਿੰਦੂ ਸਿੱਖ ਤਾਂ ਬਣ ਗਏ ਸੀ ਹਿੰਦੂ ਵਿੱਚ ਮੁਕਤੀ ਦੀ ਗੱਲ ਚੱਲਦੀ ਸੀ ਹਿੰਦੂਆਂ 'ਚ ਮੁਕਤੀ ਦੀ ਗੱਲ ਚੱਲਦੀ ਸੀ ਉਦੋਂ ਸੰਤ ਮੁਕਤੀ ਦੀ ਗੱਲ ਕਰਦੇ ਸੀ ਸਾਡੇ ਤਾਂ ਮੁਕਤੀ ਦੀ ਗੱਲ ਛੱਡਦੀ ਸਿੱਖਾਂ ਦਾ ਕੋਈ ਇਲਾਜ ਨਹੀਂ ਇਹ ਸਿੱਖ ਨਹੀਂ ਬਣ ਸਕਦੇ ਕਿਉਂ ਮੁਕਤੀ ਦੀ ਗੱਲ ਵੀ ਛੱਡੀ ਹੋਈ ਹੈ ਇਹਨਾਂ ਨੇ ਮੁਕਤੀ ਦੀ ਵੀ ਰਾਜ ਦੀ ਗੱਲ ਲੈ ਲਈ ਫਿਰ ਰਾਜ ਦੀ ਗੱਲ ਕਰਦੇ ਨੇ ਮਾਇਆ ਦੀ ਕਰਦੇ ਨੇ ਮਾਇਆ ਅਗਨ ਸਭ ਇੱਕੋ ਜਿਹੀ ਉਹ ਅਗਨ ਸਾਗਰ ਜਾਏ ਕਿ ਖੁਸ਼ ਨੇ ਮੁਕਤੀ ਦੀ ਗੱਲ ਜੋਗੀ ਕਰਦਾ ਸੀ ਮੁਕਤੀ ਦੀ ਗੱਲ ਸਿੱਧ ਕਰਦੇ ਸੀ ਸਿੱਧਾ ਨਾਲੇ ਗੁਰ ਸਾਹਿਬ ਸਿੱਧਾ ਨਾਲੇ ਗੁਰਬਾਣੀ ਸੰਵਾਦ ਕਰ ਰਹੀ ਹੈ ਪੜਤ ਨਾਲ ਨਹੀਂ ਕਰ ਰਹੀ ਕਿਸੇ ਰਾਜੇ ਨਾਲ ਨਹੀਂ ਸੰਵਾਦ ਕਿਸੇ ਰਾਜੇ ਨਾਲ ਸੰਵਾਦ ਦਿਖਾਓ ਗੁਰੂ ਕਰਦਾ ਹੋਇਆ ਹੋਇਆ ਰਾਜੇ ਦਾ ਤਾਂ ਨਰਕ ਹੋਰ ਦਾ ਦੁਆਰਾ ਕਿਹਾ ਹੋਇਆ ਰਾਜੇ ਦੇ ਸੁਖ ਸਾਧਨ ਨੂੰ ਨਰਕ ਹੋਰ ਕਾ ਦੁਆਰਾ ਕਿਹਾ ਹੋਇਆ ਉਹ ਤਾਂ ਉਹਦੇ ਨਾਲ ਤਾਂ ਸੰਵਾਦ ਨਹੀਂ ਕੀਤਾ ਸੰਵਾਦ ਜੋਗੀਆਂ ਨਾਲ ਕੀਤਾ ਸੰਤਾਂ ਨਾਲ ਕੀਤਾ ਜਿਹੜੇ ਮੁਕਤੀ ਦੀ ਗੱਲ ਕਰਦੇ ਨੇ ਮੁਕਤੀ ਖਾਤਰ ਕੋਈ ਤਿਆਗ ਕੀਤਾ ਜਿਹਨਾਂ ਨੇ ਥੋੜਾ ਬਹੁਤ ਮੁਕਤੀ ਦੇ ਮਾਰਗ ਤੇ ਪਏ ਹੋਏ ਨੇ ਚਾਹੇ ਭੁੱਲੇ ਹੋਏ ਨੇ ਰਾਹ ਉਹਨਾਂ ਨਾਲ ਗੱਲ ਕੀਤੀ ਸਿੱਖ ਤਾਂ ਮੁਕਤੀ ਵਾਲੇ ਪਾਸੇ ਵੀ ਨਹੀਂ ਹੈ ਇਹ ਤਾਂ ਸੱਚੀ ਰਾਜੇ ਦੇ ਉਹ ਖੜੇ ਨੇ ਉਸ ਪੁਰਖ ਦਾ ਨਾਹੀ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਣ ਤਾਸ ਉਸ ਪੁਰਖ ਦਾ ਕਦੇ ਨਾਹੀ ਵਿਨਾਸ਼ ਉਹ ਪੁਰਖ ਦਾ ਤਾਂ ਕਦੇ ਵਿਨਾਸ਼ ਹੈ ਨਹੀਂ ਜਿਹਦੇ ਹਿਰਦੇ ਵਿੱਚ ਐਸੇ ਗੁਣ ਪ੍ਰਗਟ ਹੋ ਜਾਣ ਕਿ ਪਿੱਛੇ ਜਿਹੜੇ ਆਏ ਨੇ ਮੇਰਾ ਹਾਰ ਮੇਰਾ ਹਾਰ ਸੁਖਦਾਈ ਸੁਖਦਾਈ ਹਾਲ ਜਿੰਨਾ ਜਰ ਹੁੰਦਾ ਨਹੀਂ ਮਾਇਆ ਤਿਆਗਦਾ ਜੀ ਨਿਰਾ ਹੋਣ ਹਾਰ ਹੋਣ ਵਾਸਤੇ ਮਾਇਆ ਦਾ ਤਿਆਗ ਹੋ ਕਰਨਾ ਕੋਈ ਸਾਰੀ ਗਈ ਹਵਾ ਤੱਕ ਦਾ ਤਿਆਗ ਹੈ ਹਵਾ ਤੱਕ ਦਾ ਤਿਆਗ ਇਹਦਾ ਮਤਲਬ ਨਹੀਂ ਵੀ ਸਾਹ ਨਹੀਂ ਲੈਣਾ ਹੈ ਪਵਨ ਰੂਪ ਬ੍ਰਹਮ ਦਾ ਪਵਨ ਰੂਪ ਹੈ ਜਿਹੜਾ ਆਇਆ ਨਾ ਇੱਥੇ ਸੰਸਾਰ ਦੇ ਪਵਨ ਰੂਪ ਹੋ ਕੇ ਆਇਆ ਹੈ ਜਦ ਆਕਾਸ਼ ਛੱਡਿਆ ਨਾ ਆਕਾਸ਼ ਤੱਕ ਛੱਡਿਆ ਨੇ ਡੋਲਿਆ ਤੇ ਪਵਨ ਰੂਪੇ ਹੋਇਆ ਨਾ ਫਿਰ ਇਹ ਜੋਤ ਦਾ ਵੀ ਰੂਪ ਪਵਨ ਹੈ ਪਵਨ ਆ ਇੱਕ ਪਵਨ ਦੂਈ ਹੈ ਪਵਨ ਹੈ ਇੱਕ ਪਵਨ ਆਈ ਇੱਕ ਪਵਨ ਮਨ ਆਇਆ ਇੱਕ ਪਵਨ ਦੂਜੀ ਹਾਂ ਉਹ ਡੋਲਿਆ ਜਦ ਤਾਂ ਪਵਨ ਰੂਪ ਹੋਇਆ ਹੈ ਇਕੱਠਾ ਹੋ ਗਿਆ ਛੋਟਾ ਹੋ ਗਿਆ ਛੋਟਾ ਹੋਇਆ ਢੋਲਦਾ ਕਾਜ ਤੇ ਆਕਾਸ਼ ਪੂਰੇ ਚ ਫਿੱਟ ਚਾਹੀਦਾ ਪਵਨ ਰੂਪ ਹੈ ਪਵਨ ਰੂਪ ਢੋਲਦਾ ਪਵਨ ਰੂਪ ਹੋਏ ਜਾਵੇਂਗੇ ਪਵਨ ਮੇ ਪਵਨ ਸਮਾਇਆ ਹਾਂ ਹਾਂਜੀ ਉਸ ਪੁਰਖ ਦਾ ਨਾਹੀ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਣਤਾਸ ਜਦੋਂ ਪਵਨ ਰੂਪ ਛੱਡਿਆ ਨਾ ਤਾਂ ਛੱਡਿਆ ਉਹ ਫਿਰ ਥਿਰ ਹੋ ਗਿਆ ਹੁਣ ਥਿਰ ਹੋ ਗਿਆ ਨਾ ਇੱਕ ਹੋ ਗਿਆ ਕਿਉਂਕਿ ਅੱਧੇ ਦਾ ਰੂਪ ਬਣ ਸਾਬਤ ਦਾ ਰੂਪ ਬਣ ਨਹੀਂ ਹੈਗਾ ਅੱਧੇ ਦਾ ਰੂਪ ਬਣ ਨਾ ਪ੍ਰਭ ਦਾ ਰੂਪ ਬਣ ਤਾਂ ਸਾਬਤ ਹੋ ਗਿਆ ਪਵਨ ਨਹੀਂ ਫਿਰ ਫਿਰ ਕਿੱਥੇ ਥਿਰ ਹੋ ਗਿਆ ਪੂਰਨ ਬ੍ਰਹਮ ਹੋ ਗਿਆ ਪੂਰਨ ਬ੍ਰਹਮ ਵੀ ਹੋ ਗਿਆ ਪਰ ਜਦੋਂ ਦੋ ਹੋ ਗਏ ਫਿਰ ਤਾਂ ਹੀ ਮਨ ਬਣਿਆ ਮਨੇ ਮਨ ਨੂੰ ਪਾਉਣ ਗਿਆ ਮਨ ਨੂੰ ਪਾਉਣ ਗਿਆ ਹਾਂਜੀ ਉਸ ਪੁਰਖ ਦਾ ਨਾ ਹੀ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਣਤਾਸ ਉਸ ਪੁਰਖ ਦਾ ਕਦੇ ਨਾ ਹੀ ਵਿਨਾਸ਼ ਜਾ ਕੇ ਮਨ ਪ੍ਰਗਟੇ ਮਨ ਪ੍ਰਗਟੇ ਗੁਣਤਾਸ ਜਿਹਦੇ ਮਨ ਦੇ ਵਿੱਚ ਐਸੇ ਗੁਣ ਪ੍ਰਗਟ ਹੋ ਗਏ ਉਹਦਾ ਕਦੇ ਵਿਨਾਸ਼ ਨਹੀਂ ਹੁੰਦਾ ਜੋ ਜਨ ਜਾਣ ਭਜੇ ਪੁਰਖੋ ਤੁਮ ਜੋ ਜਨ ਜਾਣ ਪਹਿਲਾਂ ਜਾਣ ਲਵੇ ਭਜੇ ਫਿਰ ਉਹਦੇ ਨਾਲ ਜੁੜ ਜਵੇ ਪੁਰਖੋਤਮ ਉਤਮ ਪੁਰਖ ਨਾਲ ਉਤਮ ਪੁਰਖ ਕੌਣ ਹੈ ਜਿਹਦੀ ਗੱਲ ਚੱਲਦੀ ਹੈ ਸਤਪੁਰਖ ਉਤਮ ਪੁਰਖ ਜੋ ਜਨ ਜਾਣ ਭਜੇ ਪੁਰਖੋਤਮ ਤਾਕਾ ਕਛੂ ਨਾ ਨਾਸਾ ਉਹਦਾ ਕੁਝ ਵੀ ਨਾਸ ਨਹੀਂ ਹੁੰਦਾ ਤਿਸ ਪੁਰਖਾ ਕਾ ਕਦੇ ਨਹੀਂ ਨਾਸ ਕਦੇ ਨਾ ਨਾਸਾ ਹਾਂ ਜਾ ਕੇ ਮਨ ਪ੍ਰਗਟੇ ਗੁਣ ਜਿਹਦੇ ਬੁੱਧ ਦੇ ਵਿੱਚ ਐਸੇ ਗੁਣ ਪ੍ਰਗਟ ਹੋ ਜਾਣ ਉਹਦਾ ਕਦੇ ਕੁਛ ਨਾਸ ਨਹੀਂ ਹੁੰਦਾ ਹਾਂਜੀ ਆਠ ਪਹਿਰ ਹਰ ਦਾ ਨਾਮ ਲੈ ਆਠ ਪਹਿਰ ਹਰ ਦਾ ਨਾਮ ਲੈ ਅੱਠੇ ਪਹਿਰ ਹਰ ਦਾ ਨਾਮ ਲੈਣ ਦੀ ਇੱਛਾ ਉਹਦੀ ਲੈਂਦਾ ਰਹਿੰਦਾ ਆਠ ਪਹਿਰ ਰੁਚੀ ਕਾ ਨਾਮ ਲੈਣ ਦੀ ਰਹਿੰਦੀ ਹੈ ਉਹਦੀ ਉਹ ਇਹ ਨਹੀਂ ਕਹਿੰਦਾ ਵੀ ਹੁਣ ਸ਼ਾਮ ਨੂੰ ਗੱਲ ਕਰਾਂਗੇ ਰਾਤ ਦਾ ਟਾਈਮ ਹੈ ਦਿਨ ਦੀ ਗੱਲ ਦੀ ਹੁੰਦੀ ਐ ਨਹੀਂ ਕਹਿੰਦਾ ਉਹ ਆ ਬਈ ਹੁਣ ਬਈ ਅਮਰਤ ਵੇੜਾ ਹੋਰ ਗੱਲ ਨਹੀਂ ਕੋਈ ਕਰਦੀ ਹੁਣ ਆਹੀ ਕਰਦੀ ਹੈ ਪਾਠੇ ਕਰਦੇ ਇਹਦਾ ਮਤਲਬ ਦਿਨ ਚ ਹੋਰ ਗੱਲਾਂ ਉੱਤੇ ਹੁੰਦੀਆਂ ਨੇ ਫਿਰ ਅੱਠ ਪੈਰ ਵਾਲੀ ਉੱਥੇ ਨਹੀਂ ਹੈਗੀ ਉਹ ਉਹਨਾਂ ਦਾ ਤਾਂ ਫਾਰਮੈਲਿਟੀ ਹੈ ਉਹ ਧਰਮ ਦੀ ਹੈ ਫਾਰਮੈਲਿਟੀ ਹੈ ਇਹ ਫਾਰਮੈਲਿਟੀਆਂ ਨੇ ਰਹਿਤ ਬਿਆਦਾ ਫਾਰਮੈਲਿਟੀ ਦਾ ਦੂਆ ਨਾਮ ਹੈ ਜਿਹੜੀ ਫਾਰਮੈਲਿਟੀ ਹੈ ਨਾ ਰਹਿਤ ਬਿਆਦਾ ਹੁੰਦੀ ਹੈ ਕੋਈ ਰੋਜ਼ ਜਿੱਥੇ ਪ੍ਰਕਾਸ਼ ਹੋਣਾ ਜਿੱਥੇ ਭੀੜ ਪਈ ਹੈ ਉੱਥੇ ਪ੍ਰਕਾਸ਼ ਤਾਂ ਹੋਣਾ ਹੋਣਾ ਫਾਰਮੈਲਿਟੀ ਹੈ ਕੋਈ ਆਵੇ ਕੋਈ ਨਾ ਆਵੇ ਕ੍ਰਾਂਤੀ ਨੇ ਪ੍ਰਕਾਸ਼ ਕਰਨਾ ਹੀ ਕਰਨਾ ਸੂਬਤੀ ਕਰਨੀ ਉਹ ਕਰਨੀ ਹੈ ਫਾਰਮੈਲਿਟੀ ਹੈ ਕਿਹਦੇ ਵਾਸਤੇ ਕਰਨੀ ਕਿਉਂ ਕਰਨੀ ਹੈ ਕਰਨੀ ਹੈ ਜੀ ਸੁਤੀ ਹੈ ਫਾਰਮੈਲਿਟੀ ਹਾਂਜੀ ਆਪ ਪਹਿਰ ਹਰ ਕਾ ਨਾਮ ਲੈ ਸੱਚ ਉਪਦੇਸ਼ ਸੇਵਕ ਕੋ ਦੇ ਸੱਚ ਉਪਦੇਸ਼ ਸੇਵਕ ਕੋ ਦੇ ਸੇਵਕ ਵਾਸਤੇ ਸੱਚ ਉਪਦੇਸ਼ ਦੇਖੋ ਵੇਦ ਪਹਿਲਾਂ ਵੀ ਨੇ ਪਏ ਨੇ ਇਹ ਵੀ ਮਿਹਰਬਾਨੀ ਹੋਣ ਇਹ ਜਾਂ ਰੂਪ ਇਹਨੂੰ ਕਿਉਂ ਦਿੱਤਾ ਉਹਨਾਂ ਨੂੰ ਵੇਦਾਂ ਨੂੰ ਕਿਉਂ ਨਹੀਂ ਦਿੱਤਾ ਪਿੱਛੇ ਜਿਹੜੀ ਕਬੀਰ ਬਣ ਜੇ ਤੋ ਕਬੀਰ ਪੜ ਕੇ ਗ੍ਰੰਥ ਉਹਨਾਂ ਨੂੰ ਇਹ ਜਾਂ ਰੂਪ ਨਹੀਂ ਦਿੱਤਾ ਇਹਨਾਂ ਨੇ ਇਹ ਜਾਂ ਰੂਪ ਕਿਉਂ ਦਿੱਤਾ ਕਿਉਂਕਿ ਮਿਸਲਾਂ ਆ ਗਿਆ ਰਾਜ ਆ ਗਿਆ ਨਾ ਆ ਉਹ ਦਿੱਤਾ ਜਿਹੜਾ ਹੁਣ ਅਸੀਂ ਪ੍ਰਕਾਸ਼ ਕਰਦੇ ਹਾਂ ਤੁਰਦਾ ਰਹਿੰਦਾ ਇਹ ਰੂਪ ਦਿੱਤਾ ਰਾਜ ਆ ਗਿਆ ਇੱਥੇ ਉਸ ਤੋਂ ਬਾਅਦ ਜਿਹੜਾ ਪ੍ਰਕਾਸ਼ ਆ ਰਿਹਾ ਹਾਂ ਪਹਿਲਾਂ ਕਿਤੇ ਪਹਿਲਾਂ ਕਿੱਥੇ ਹਲੋ ਸਹੀ ਨਹੀਂ ਆਠ ਪਹਿਰ ਹਰ ਕਾ ਨਾਮ ਲੈ ਸੱਚ ਉਪਦੇਸ਼ ਸੇਵਕ ਕੋ ਦੇ ਜਿਹੜਾ ਕਹਿੰਦੇ ਨੇ ਉਥੇ ਪ੍ਰਕਾਸ਼ ਕੀਤਾ ਹਜੂਰ ਸਾਹਿਬ ਹਜੂਰ ਸਾਹਿਬ ਭੀੜ ਕੌਣ ਲੈ ਗਿਆ ਸੀ ਭੀੜ ਕਿਹੜੀ ਸੀ ਉਸ ਵੇਲੇ ਤਾਂ ਸੰਪਾਸ਼ਾ ਵੇਲੇ ਨਹੀਂ ਹੋਣਾ ਲਗਾਓ ਤੇ ਆ ਭੀੜ ਨਾਲੇ ਨਹੀਂ ਲੈ ਗਏ ਭੀੜ ਕੀ ਕਰਨੀ ਸੀ ਨਾ ਨਾਲ ਜਦੋਂ ਕਿੱਥੇ ਗਈ ਭੀੜ ਕਸਮ ਪਾਸ਼ਾ ਨੇ ਤਾਂ ਆਪਣਾ ਗ੍ਰੰਥ ਲਿਖਿਆ ਅੱਡ ਉਹ ਹੋਰ ਐਂਕਲ ਤੋਂ ਪ੍ਰਚਾਰ ਕਰਦੇ ਨੇ ਸਾਰੀ ਉਮਰ ਆਦਾ ਪ੍ਰਚਾਰ ਨਹੀਂ ਹੋਣਾ ਹੋਇਆ ਜਿੰਨਾ ਉਹਨਾਂ ਨੇ ਆਪਣਾ ਪ੍ਰਚਾਰ ਕੀਤਾ ਜੋ ਕਿਤੇ ਲਿਖ ਕੇ ਚਲੇ ਗਏ ਸਾਰੀ ਪੜ੍ਹਾਈ ਪੜ੍ਹਾਈ ਹੈ ਉਹ ਦਸਮ ਗ੍ਰੰਥ ਵਾਲੀ ਉਹਦਾ ਪ੍ਰਚਾਰ ਕੌਣ ਕਰਦਾ ਬਾਅਦ ਚ ਅਰਥ ਕੌਣ ਦੱਸਦਾ ਪੂਰੇ ਦਾ ਪੂਰਾ ਗ੍ਰੰਥ ਉਹਨਾਂ ਨੇ ਆਪਣੇ ਉਹਨੇ ਜੀਵਨ 'ਚ ਸਾਰਾ ਪੜਾਉਣਾ ਸੀਗਾ ਖਾਲਸੇ ਨੂੰ ਇਹ ਤਾਂ ਕਿੰਨਾ ਚਿਰ ਪੜਾਉਂਦੇ ਰਹੇ ਨੇ ਕਬੀਰ ਤੋਂ ਲੈ ਕੇ ਬਾਣੀ ਤਾਂ ਫੜੀ ਹੋ ਜਾਂਦੇ ਸੀ ਤਾਂ ਜਾਣਦੇ ਹੀ ਸੀ ਇਹਦੀ ਪੜਾਉਣ ਦੀ ਲੋੜ ਨਹੀਂ ਸੀ ਇਹ ਤੇ ਜਾਣਦੇ ਜਾਣ ਵਾਲੇ ਬਥੇਰੇ ਸੀ ਉਹ ਤਾਂ ਦੂਈ ਬਾਣੀ ਹੈ ਜਿਹੜੀ ਉਹਦੀ ਸਟੱਡੀ ਜ਼ਿਆਦਾ ਕਰਵਾਈ ਹੈ ਉਹਨਾਂ ਨੇ ਨਵਾਂ ਵਿਸ਼ਾ ਸੀ ਉਹ ਉਹ ਗੱਲ ਹੋਰ ਸੀ ਹਾਂਜੀ ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੇ ਰੱਖੇ ਹਰ ਹਰ ਏਕ ਉਹ ਮਾਇਆ ਦੇ ਸੰਗਤ ਨਾਲੇ ਖਾਲਸਾ ਅੱਡ ਕਰਨਾ ਸੀ ਸਿੱਖਾਂ ਨੂੰ ਉਹਨਾਂ ਨੇ ਉਗਰਤ ਦੇ ਕੇ ਇਹ ਵਿਦਿਆ ਸਾਡੇ ਕੋਲੇ ਸੀ ਦਸਾਂ ਵਾਲੀ ਹੋਰ ਕਿਸੇ ਕੋ ਗਈ ਨਹੀਂ ਕਿਉਂਕਿ ਗੁਰੂ ਘਰ ਚ ਪੜਿਆ ਸੀ ਦੂਜਾ ਕੋਲ ਆਈ ਹੋਣੀ ਨਹੀਂ ਵਿਦਿਆ ਨਾ ਉਹਨਾਂ ਨੇ ਪ੍ਰਕਾਸ਼ ਕੀਤਾ ਤਾਂ ਉਹੀ ਵਿਰੋਧ ਕਰਨ ਲੱਗਾ ਸੰਗਾ ਕੋਈ ਵਿਰੋਧ ਕਰ ਲੈਣਾ ਖਾਲਸਾ ਕਰ ਲੈਂਦੇ ਖਾਲਸੇ ਬੰਦੇ ਨੇ ਉਹ ਰਾਮ ਰਾਏ ਕੋਲੇ ਹੈ ਜੀ ਧੀਰ ਮੰਨਿਆ ਕੋ ਹੈ ਨਹੀਂ ਨਾ ਇਹਨਾਂ ਕੋ ਅੰਮ੍ਰਿਤਸਰ ਇਹ ਹੈ ਜੀ ਇਹ ਤਾਂ ਹੀ ਨਹੀਂ ਕਦੇ ਭੀੜ ਨਹੀਂ ਹੈ ਭੀੜ ਦਾ ਬਾਅਦ ਚ ਬਣੀਆਂ ਬੋਥੀਆਂ ਸੀ ਪਹਿਲਾਂ ਤਾਂ ਤਾਂ ਬਣੀ ਸੋਨਾ ਬਣਾਈ ਹੈ ਉਹ ਬੰਦੇ ਬਾਹਰ ਬੜੇ ਵਿਰੋਧ ਕਰਨ ਲੱਗੇ ਉਹ ਕਿਉਂਕਿ ਉਹ ਤਾਂ ਹਿੰਦੂ ਸੀ ਬੰਦਾ ਬਾਹਰ ਖਾਈਏ ਤੂੰ ਪਹਿਲਾਂ ਕੀ ਹੋ ਉਹ ਮਾਧਵ ਦਾਸ ਉਹਦਾ ਇਹ ਤਾਂ ਕਹੀ ਜਾਂਦੇ ਨੇ ਉਹਨੂੰ ਬਰਸ਼ਾ ਮਰਦ ਨੂੰ ਕਮੇ ਸ਼ਿਕਾਰ ਦੇ ਜੀ ਹੋਰ ਕਿਨੇ ਛਕਿਆ ਉੱਥੇ ਖੰਡਾ ਵਾਟਾ ਉੱਥੇ ਕਿੱਥੇ ਸੀ ਨਾਲ ਖੰਡਾ ਵਾਟਾ ਕਿੱਥੋਂ ਆਇਆ ਸੀ ਉਹ ਖੰਡਾ ਵਾਟਾ ਕਿੱਥੇ ਗਿਆ ਜਿਹਦੇ ਨਾਲ ਬੰਦੇ ਬਾਦ ਨੂੰ ਪਰਛਾਇਆ ਖੰਡਾ ਵਾਟਾ ਉੱਥੇ ਚਾਹੀਦਾ ਹਜੂਰ ਸਾਹਿਬ ਪਿਆ ਦਿਖਾਓ ਕਿੱਥੇ ਕਿਹੜੀ ਜਗ੍ਹਾ ਛਕਾਇਆ ਸੀ ਕਿਹੜੀ ਜਗ੍ਹਾ ਪਰਚਾਰ ਕੀਤਾ ਸੀ ਇੱਥੇ ਸਭ ਜਗ੍ਹਾ ਹਰ ਜਗ੍ਹਾ ਹੈ ਅਨੰਦਪੁਰ ਸਾਹਿਬ ਪਈ ਜਿੱਥੇ ਪਰਚਾਰ ਕੀਤਾ ਜਿੱਥੇ ਸੀਸ ਆਇਆ ਜਿੱਥੇ ਇਹ ਹੈ ਉਹ ਹਰ ਜਗ੍ਹਾ ਨਾ ਉੱਥੇ ਦਿਖਾਓ ਕਿਹੜੀ ਜਗ੍ਹਾ ਕੋਈ ਜਗ੍ਹਾ ਕਿੱਥੇ ਪ੍ਰਕਾਸ਼ ਕੀਤਾ ਸੀ ਜਿੱਤੇ ਗੁਰਿਆਈ ਦਿੱਤੀ ਹੈ ਕੋਈ ਜਗ੍ਹਾ ਹੀ ਜਿਹੜਾ ਹੀ ਝੂਠ ਹੈ ਬੋਲੇ ਹੋਇਆ ਟੋਟਲ ਦਾ ਟੋਟਲ ਸਰੀਰ ਛੱਡਿਆ ਸਰੀਰ ਛੱਡਿਆ ਨਾਲੇ ਗੁਰਿਆਈ ਤਾਂ ਦੇ ਚੁੱਕੇ ਨੇ ਖਾਲਸੇ ਨੂੰ ਉਹ ਤਾਂ ਮਸਲਾ ਜਿਹੜਾ ਮਸਲਾ ਉਹ ਤਾਂ ਪਹਿਲਾਂ ਹੱਲ ਹੋ ਚੁੱਕਿਆ ਅਨੰਦਪੁਰ ਸਾਹਿਬ ਪੰਜ ਪਿਆਰੇ ਸਾਜ ਲਏ ਉਹਨਾਂ ਦਾ ਹੁਕਮ ਮੰਨ ਲਿਆ ਗੁਰਿਆਈ ਉਹਨਾਂ ਨੂੰ ਦੇਤੀ ਖਾਲਸਾ ਫਿਰ ਉਹ ਸਤਗੁਰ ਪੂਰਾ ਲਿਖਤਾ ਫੇਰ ਅਧੇੜਤਾ ਸਭ ਕੁਝ ਅਧੇੜਨਾ ਚਾਹੁੰਦੇ ਨੇ ਕਿਵੇਂ ਦੇਣਗੇ ਕਿਵੇਂ ਮੇਰੇ ਦੇ ਦਾਂਗੇ ਅਸੀਂ ਉਹਨਾਂ ਨੂੰ ਜੋ ਸਾਰੀ ਰੀਲ ਪਿੱਛੇ ਚੱਲਦੀ ਉਹਨੂੰ ਅਧੇੜ ਕਿਵੇਂ ਦੇਣਗੇ ਇਹ ਵੀ ਬੰਦੇ ਨੇ ਖਾਲਸਾ ਮੇਰੇ ਸਤਗੁਰ ਪੂਰਾ ਫੜਦੇ ਵੀ ਨੇ ਤੇ ਜਦ ਪਹਿਲਾਂ ਹੀ ਖਾਲਸਾ ਸਤਗੁਰ ਪੂਰਾ ਹੈਗਾ ਉੱਥੇ ਲੋੜ ਕੀ ਸੀ ਬਈ ਕੁਰਿਆਈ ਇਧਰ ਕਿਵੇਂ ਪੈ ਗਈ ਚਮਕੌਰ ਸਾਹਿਬ ਤੁਸੀਂ ਕੱਢ ਦਿੱਤਾ ਵੀ ਹੁਕਮ ਦਿੰਦੇ ਅਸੀਂ ਨਿਕਲੋ ਪੰਜ ਪਿਆਰਿਆਂ ਕੋ ਗੁਰਿਆਈਆ ਤੁਸੀਂ ਕਹਿੰਦੇ ਉਹਨਾਂ ਨੇ ਮੰਨ ਲਈ ਗੱਲ ਤੇ ਫੇਰ ਉੱਥੇ ਜਾ ਕੇ ਫੇਰ ਆ ਗਈ ਗੁਰਿਆਈ ਉਹਨਾਂ ਕੋ ਆਹ ਦਾਦੂ ਦੇ ਕਬਰ ਤੇ ਖਾਲਸਾ ਦਾ ਬਚਨ ਮੰਨ ਕੇ ਘਰ ਉਹ ਤਾਂ ਪਹਿਲਾਂ ਵੀ ਰਵਾਲੀ ਸੰਗਤ ਤਾਂ ਪਹਿਲਾਂ ਹੀ ਬੜੀ ਹੁੰਦੀ ਆ ਹਾਂਜੀ ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੇ ਰੱਖੇ ਹਰ ਹਰ ਏਕ ਮੋਹ ਮਾਇਆ ਕੇ ਸੰਗ ਨਾ ਲੇਪ ਮੋਹ ਮਾਇਆ ਦੇ ਸੰਗ ਬਿਲਕੁਲ ਵੀ ਲਿਪਟਤਾਈ ਨਹੀਂ ਹੈ ਜੇ ਮਾਇਆ ਦਾ ਮੋਹ ਜੇ ਹੈਗਾ ਹਿਰਦੇ ਵਿੱਚ ਨਾਮ ਨਹੀਂ ਟਿਕ ਸਕਦਾ ਮਨ ਮੇ ਰੱਖੇ ਹਰ ਹਰ ਏਕ ਹਰ ਹਰ ਏਕ ਉਹਦੇ ਮਨ ਚ ਰਹੂ ਜਿਹਦੇ ਮਨ ਦੇ ਵਿੱਚ ਮੋਹ ਮਾਇਆ ਦਾ ਲੇਪ ਨਹੀਂ ਆ ਨਹੀਂ ਰਹਿਣਾ ਹੀ ਨਹੀਂ ਜੋਰ ਲਾ ਲੋ ਜੇ ਕੋਈ ਚਾਹੁੰਦਾ ਮਨ ਵਿੱਚ ਇੱਕ ਰੱਖਣਾ ਹਰ ਹਰ ਬਸਾਉਣਾ ਤਾਂ ਉਹ ਮਾਇਆ ਦਾ ਲੇਪ ਛੱਡਣਾ ਪਊਗਾ ਦੋਏ ਚੀਜ਼ਾਂ ਇਕੱਠੀਆਂ ਨਹੀਂ ਰਹਿਣੀਆਂ ਜਿੱਥੇ ਵਿਖ ਪਈ ਹੋਵੇ ਢੇਰ ਵਿਖਦੇ ਲੱਗੇ ਹੋਣ ਗੰਦਗੀ ਦੇ ਉੱਥੇ ਪ੍ਰਕਾਸ਼ ਕੌਣ ਕਰ ਦੂ ਲਿਆ ਕੇ ਗੁਰੂ ਗ੍ਰੰਥ ਸਾਹਿਬ ਦਾ ਕਰ ਦੋਗੇ ਤੁਸੀਂ ਫਿਰ ਉਹਦੇ ਸ਼ਬਦ ਨੂੰ ਮੈਂ ਕੋਲ ਜੀ ਉਹਨੂੰ ਸਾਫ਼ ਕਰਨਾ ਪਊ ਪਹਿਲਾਂ ਹਾਂ ਉਹਦੀ ਸਮੈਲ ਬਣਾ ਰਹੇ ਉੱਥੇ ਤੁਸੀਂ ਵੀ ਨਹੀਂ ਬੈਠ ਸਕਦੇ ਉੱਥੇ ਕਿਸੇ ਵੱਡੇ ਆਦਮੀ ਨੂੰ ਇਨਵਾਈਟ ਤੱਕ ਮੈਂ ਕਰ ਲਓਗੇ ਤੁਸੀਂ ਉੱਥੇ ਬਿਠਾ ਦੋਗੇ ਲਿਆ ਕੇ ਜੇ ਰਾਜਾ ਹੋਵੇ ਰਾਜੇ ਨੂੰ ਉੱਥੇ ਸੱਦ ਲਓਗੇ ਤੁਸੀਂ ਪ੍ਰਾਈਮ ਮਿਨਿਸਟਰ ਨੂੰ ਜਦੋਂ ਬਦਬੂ ਮਾਰਦੀ ਹੋਵੇ ਉਹ ਜਗ੍ਹਾ ਤੇ ਮੁਖ ਆਵੇ ਤਾਂ ਕਿ ਦੁਰਗੰਧ ਜਿਹਦੇ ਮੂੰਹ ਚੋਂ ਆਉਂਦੀ ਹੈ ਹਿਰਦੇ ਦੁਰਗੰਧ ਹੀ ਹੈ ਤਾਂ ਹੀ ਮੂੰਹ ਚੋਂ ਬਾਹਰ ਆਉਂਦੀ ਹੈ ਸਮੈਲ ਦੁਰਗੰਧ ਵਾਲੀ ਜਗ੍ਹਾ ਲੈ ਕੇ ਬਿਠਾ ਦੋਗੇ ਕੀ ਕੀ ਲਕੋ ਲੈਣਗੇ ਲਗੋਣ ਵਾਲਾ ਕੁਝ ਛੱਡਿਆ ਹੀ ਨਹੀਂ ਨਾ ਉਹ ਤਾਂ ਠੱਗ ਸੀ ਮੂਰਖੰਦ ਕੋਰਾਂ ਨੂੰ ਗੱਲਾਂ ਸੁਣਾਈ ਗਏ ਉਹ ਵਿਚਾਰੇ ਸੁਣੀ ਗਏ ਹਾਂ ਹਾਂ ਕਰੀ ਗਏ ਜਦ ਕੋਈ ਆ ਗਿਆ ਇਹਨਾਂ ਦਾ ਗਾਹਾਂ ਦਾ ਪਤੰਦਰ ਉਹਨੇ ਸਾਰੇ ਪਰਦਾ ਚੱਕਦਾ ਇਹਨਾਂ ਦਾ ਠੱਗਾਂ ਦਾ ਠੱਗਾਂ ਪਰਦਾ ਚੱਕਦਾ ਵੀ ਆ ਦੇਖੋ ਠੱਗੀ ਮਾਰਦੇ ਨੇ ਪਰ ਖੜੇ ਹੀ ਦੇਖੀ ਜਾਂਦੇ ਹੁੰਦੇ ਨੇ ਕਾਹਨ ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੈਂ ਰੱਖੇ ਹਰ ਹਰ ਏਕ ਮਨ ਮੈਂ ਰੱਖੇ ਹਰ ਹਰ ਜਿਹੜਾ ਮਨ ਮੈਂ ਇੱਕ ਰੱਖਦਾ ਉਹਦਾ ਮੋਹ ਮਾਇਆ ਨਾਲ ਲੇਪ ਨਹੀਂ ਹੋ ਸਕਦਾ ਜੇ ਮੋਹ ਮਾਇਆ ਨਾਲ ਲੇਪ ਹੋਵੇ ਤਾਂ ਅੰਦਰ ਹਰ ਨਹੀਂ ਬਸਦਾ ਹਾਂਜੀ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤੈ ਤੇ ਨਾਸੇ ਅੰਧਕਾਰ ਜਿੱਥੇ ਹੈਗਾ ਅੰਧਕਾਰ ਕਿੱਥੇ ਹੈ ਜੇ ਸੋ ਚੰਦਾ ਉਗਵਾ ਸੂਰਜ ਚੜੇ ਹਜ਼ਾਰ ਇੱਥੇ ਚੰਨ ਹੁੰਦਿਆਂ ਗੁਰਬਿੰਦ ਭੋਰ ਹੁੰਦਾ ਤਾਂ ਕਦੇ ਜਾ ਕੇ ਹਿਰਦੇ 'ਚ ਦੀਵਾ ਗਿਆਨ ਦਾ ਜਲਦਾ ਅੰਧਕਾਰ ਦੀਪਕ ਪ੍ਰਗਾਸੇ ਫੇਰ ਦੀਵੇ ਦਾ ਪ੍ਰਕਾਸ਼ ਹੁੰਦਾ ਗਿਆਨ ਦਾ ਦੀਵਾ ਫੇਰ ਨਾਮ ਦਾ ਦੀਵਾ ਜਲਦਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਉਹਨ ਜਾਣਨ ਨੂੰ ਸੌਖੀ ਹੈ ਚੁੱਕਾ ਜਮ ਸਿਓ ਮੇਲ ਤਾਂ ਕਿਤੇ ਜਾ ਕੇ ਅੰਦਰ ਚਾਨਣ ਹੁੰਦਾ ਐਵੇਂ ਹੋ ਜੂ ਚਾਨਣ ਅੰਧਕਾਰ ਦੀ ਪ੍ਰਗਾਸਾ ਨਾਨਕ ਭਰਮ ਮੋਹ ਦੁਖ ਤੈ ਤੇ ਨਾਸੇ ਨਾਨਕ ਭਰਮ ਮੋਹ ਦੁਖ ਤੈ ਤਾਂ ਮੋਹ ਅਰ ਭਰਮ ਦਾ ਨਾਸ ਹੁੰਦਾ ਅੰਦਰੋਂ ਫੇ ਨਾਸ ਹੋ ਜਾਂਦਾ ਦੀਵਾ ਜਲ ਦੀਵਾ ਬੜੇ ਹਨੇਰਾ ਆਏ